ਪੌੜੀ ਠੱਠਾ ਮਨੁਆ ਠਾਹੈ ਨਹੀਂ ਜੋ ਸਗਲ ਤਿਆਗ ਇਕੈ ਲਪਟਾਹੀ ਠੱਠਾ ਮਨੁਆ ਠਾਹੈ ਨਹੀਂ ਹਾਂ ਜੋ ਸਗਲ ਤਿਆਗ ਇਕੈ ਲਪਟਾਹੀ ਇਕੈ ਐਸਾ ਮਨ ਜਿਹੜਾ ਹੁੰਦਾ ਠੱਠਾ ਮਨੁਆ ਠਾਹੈ ਨਹੀਂ ਠਾਹੈ ਨਹੀਂ ਜੋ ਸਗਲ ਤਿਆਗ ਇਕ ਹੀ ਲਪਟਾਹੀ ਠਾਹੈ ਦਾ ਉਹਨਾਂ ਦੇ ਜਾਣ ਦੀ ਗੱਲ ਹੈ ਟਹਿ ਜਾਣਾ ਟਹਿ ਜਾਂਦੀ ਹੈ ਨਾ ਕੋਈ ਚੀਜ਼ ਕੱਚਾ ਘਰ ਟਹਿ ਜਾਂਦਾ ਜੀ ਐਸਾ ਮਨ ਟਹਿਣਾ ਨਹੀਂ ਹੈ ਗਿਰਦਾ ਨਹੀਂ ਜਣੀ ਮਨ ਮੇਰਾ ਗਿਰ ਗਿਆ ਟਹਿ ਗਿਆ ਡੋਲ ਗਿਆ ਡੋਲ ਗਿਆ ਟਹਿਦਾ ਨਹੀਂ ਮਨ ਜੋ ਸਗਲ ਤਿਆਗ ਇੱਕ ਹੀ ਲਪਟਾਹੀ ਜਿਹੜਾ ਇੱਕ ਨਾਲ ਖੜਾ ਰਹੇ ਨਾ ਸਭ ਕੁਝ ਤਿਆਗ ਕੇ ਉਹ ਨਹੀਂ ਡਿਗਦਾ ਡੋਲਦਾ ਡਿਗਦਾ ਡੋਲਦਾ ਨਹੀਂ ਉਹ ਮਨ ਉਹ ਨਹੀਂ ਟਹਿਦਾ ਕਿਸੇ ਲਾਲਚ ਨਹੀਂ ਹੁੰਦਾ ਕੋਈ ਇਹਨੂੰ ਡਰਾ ਨਹੀਂ ਸਕਦਾ ਕੋਈ ਦੁਨੀਆ ਦਾ ਲਾਲਚ ਜਾਂ ਦੁਨੀਆ ਦਾ ਭੈ ਮਨ ਟਹਿ ਜਾਂਦਾ ਨਾ ਮਨ ਆਪਣਾ ਜਿਹੜਾ ਉਹ ਛੱਡ ਦਿੰਦਾ ਹੈ ਡਰ ਤੇ ਬਿਨਾਂ ਡਰ ਨਾਲ ਹੀ ਛੱਡਦਾ ਹੈ ਲਾਲਚ ਨਾਲ ਜਾਂ ਡਰ ਨਾਲ ਦੋ ਚੀਜ਼ਾਂ ਨੇ ਲਾਲਚ ਕਿਹੜਾ ਡਰ ਲਾਲਚ ਦੁਨਿਆਵੀ ਸੁਖ ਦਾ ਵੀ ਹੋ ਸਕਦਾ ਹੈ ਦੁਨਿਆਵੀ ਵਡਿਆਈ ਦਾ ਵੀ ਹੋ ਸਕਦਾ ਲਾਲਚ ਦੁਨੀਆ ਦੀ ਵਿੜਿਆਈ ਦਾ ਲਾਲ ਜੇ ਦੋ ਵੱਡੇ ਨੇ ਲੋਭੇ ਆ ਗਿਆ ਵਿੱਚ ਦੁਨੀਆ ਦੀ ਵਿੜਿਆਈ ਦਾ ਵੀ ਲੋਵੇ ਹੈ ਲਾਲਚੇ ਹੈ ਇਹ ਫਿਰ ਪਏ ਦੋ ਚੀਜ਼ ਡਰ ਵੀ ਹੋ ਸਕਦਾ ਭਾਈ ਜੇ ਇਹ ਨਹੀਂ ਮੰਨਦਾ ਫਿਰ ਡਰ ਹੈ ਪਹਿਲਾਂ ਲਾਲਚਾ ਫਿਰ ਡਰ ਹੈ ਠੈਕ ਠੈਕ ਮਾਇਆ ਸੰਗ ਮੂਏ ਪੂਆ ਕੇ ਕੁਸਰ ਨਾ ਕਤੂ ਹੋਏ ਜਿਹੜੇ ਦੂਜੇ ਨੇ ਇਹਨਾਂ ਨੇ ਸਾਰਾ ਸਾਰਾ ਕੁ ਤਿਆਗਿਆ ਨਹੀਂ ਉਹ ਮਾਇਆ ਨਾਲ ਠਹਿਕਦੇ ਰਹੇ ਠਹਿਕਦੇ ਕਿਵੇਂ ਰਹੇ ਉਹ ਮੰਗਦੇ ਰਹੇ ਨੇ ਆਪਣੀ ਮਰਜ਼ੀ ਕਰਦੇ ਰਹੇ ਨੇ ਮਰਜ਼ੀ ਉਹਨਾਂ ਦੀ ਹੁੰਦੀ ਨਹੀਂ ਰਹੀ ਠੇਕਦੇ ਰਹੇ ਨੇ ਅਸਲ ਵਿੱਚ ਹੁਕਮ 'ਚ ਮਾਇਆ ਕਰਕੇ ਹੁਕਮ ਨਾਲ ਉਹਨਾਂ ਨੂੰ ਟਕਰਾਉਣਾ ਪੈਂਦਾ ਰਿਹਾ ਠੇਕਣਾ ਟਕਰਾਉਣਾ ਉਹ ਆਪਣੇ ਲੋਭ ਦੀ ਪੂਰਤੀ ਕਰਕੇ ਮਾਇਆ ਹੁਕਮ ਨਾਲ ਟਕਰਾਉਂਦੇ ਉਹ ਚਾਹੁੰਦੇ ਰਿਹਾ ਹੋ ਜਵੇ ਹੁੰਦਾ ਨਹੀਂ ਮਾਇਆ ਦੀ ਸੰਗਤ ਛੱਡੀ ਨਹੀਂ ਹੁਕਮ ਨਾਲ ਟਕਰਾਉਂਦੇ ਟਕਰਾਉਂਦੇ ਮਰ ਜਾਂਦੇ ਆਸਾਂ ਪੂਰੀਆਂ ਨਹੀਂ ਆਸਾਂ ਪੂਰੀਆਂ ਨਾ ਹੋਣਾ ਠੱਕਣਾ ਹੁਕਮ ਨਾਲ ਹੁਕਮ ਨਾਲ ਟਕਰਾਉਂਦੇ ਹੀ ਮਰ ਜਾਂਦੇ ਠੈਕ ਠੈਕ ਮਾਇਆ ਸੰਗ ਮੂਏ ਹੋਵੇ ਉਹ ਕੇ ਕੁਸਲ ਨਾ ਕਤੂ ਹੋਵੇ ਉਹ ਐਸੇ ਜਿਹੜੇ ਲੋਕ ਨੇ ਮਾਇਆ ਨਾਲ ਬਣਵਾਲੇ ਵਾਲੇ ਉਹਨਾਂ ਦੇ ਘਰ ਸੁੱਖ ਕਿਵੇਂ ਹੋ ਜੂ ਕੁਸ਼ਲ ਕਿਵੇਂ ਹੋ ਜੂ ਆਨੰਦ ਮੰਗਲ ਕਿਵੇਂ ਹੋ ਜੂ ਫਿਰ ਆਨੰਦ ਮੰਗਲ ਕਹਿ ਰਹੇ ਨੇ ਉਹ ਬੜੇ ਬੜੇ ਸੰਤ ਉਹ ਬੜੇ ਸੰਤਾਂ ਦੀ ਗੱਲ ਚੱਲ ਰਹੀ ਹੈ ਜਿਹੜੇ ਟੋਏ ਟਾਏ ਬਹੁ ਭਵਨ ਲਿਖਿਆ ਕੁਸ਼ਲ ਮੰਗਲ ਕੁਸ਼ਲ ਮੰਗਲ ਕਰੀ ਜਾਂਦੇ ਨੇ ਜੋ ਕੋਈ ਆਉਂਦਾ ਅੰਦਰ ਕੇ ਅਸੀਂ ਟੋਗੇ ਦੇਖਿਆ ਮਾਇਆ ਦੇ ਨਾਲ ਮਰੇ ਪਏ ਨੇ ਠੈਗ ਠੈਗ ਮਾਇਆ ਸੰਗ ਜਾਂ ਗੱਲਾਂ ਸੁਣਦੇ ਆ ਤਾਂ ਮਾਇਆ ਦੀਆਂ ਕਰਦੇ ਨੇ ਉਹ ਕੰਮ ਵਿਗੜ ਗਿਆ ਬਈ ਆਇਆ ਹੋ ਜਾਂਦਾ ਤਾਂ ਪਾਏ ਕਰ ਲੈਂਦੇ ਭਾਣੇ ਦੀ ਗੱਲੇ ਨਹੀਂ ਕਰਦੇ ਕਦੇ ਵੀ ਚਲੋ ਜੋ ਹੋਣਾ ਸੀ ਹੋ ਗਿਆ ਕੋਈ ਨਹੀਂ ਤੁਸੀਂ ਛੱਡੋ ਜਿਹੜਾ ਨੁਕਸਾਨ ਹੋ ਗਿਆ ਆ ਆ ਗਿਆ ਇਹਦੀ ਗੱਲ ਨਾ ਕਰਿਆ ਕਰੋ ਗੱਲ ਕਰੋ ਤੁਸੀਂ ਗੱਲ ਕਰੋ ਸੱਚ ਦੀ ਜੇ ਦੂਈ ਗੱਲ ਸ਼ੁਰੂ ਹੁੰਦੀ ਉਹਨੂੰ ਬੰਦ ਕਰ ਦਿੰਦੇ ਨੇ ਪਰ ਉਹ ਤਾਂ ਬੰਦੇ ਨਹੀਂ ਕਰਦੇ ਸੰਸਾਰੀ ਗੱਲਾਂ ਕਰਦੇ ਨੇ ਸਾਰਾ ਦਿਨ ਆ ਗੱਲ ਕਰਦੇ ਹੀ ਨਹੀਂ ਇਹ ਤਾਂ ਇਹ ਕਰਦੇ ਨੇ ਚਲੋ ਬਈ ਹੁਣ ਸਵੇਰ ਬਾਅਦ 3 ਵਜੇ 3 ਵਜੇ ਦੀ ਸਮਰਤੀ ਲਾ ਲੋ ਇਹ ਮਾਲਾ ਫੇਰ ਉਹਦੇ ਬਾਅਦ ਹੋ ਰਿਹਾ ਵੀ ਗੱਲਾਂ ਸਾਰਾ ਹੂੰ ਠਾਂਡ ਭਰੀ ਸੰਤੈ ਸੰਗ ਬਸਿਆ ਜੀ ਇਹਨਾਂ ਦੇ ਮੇਰੇ ਅੰਦਰ ਠੰਡ ਕਿਵੇਂ ਪਈ ਸ਼ਾਂਤੀ ਕਿਵੇਂ ਹੋ ਗਈ ਜਿਹਦੇ ਵੀ ਅੰਦਰ ਸ਼ਾਂਤੀ ਆਈ ਹੈ ਠੰਡ ਪਈ ਹੈ ਤ੍ਰਿਸ਼ਨਾ ਬੁਝੀ ਹੈ ਤ੍ਰਿਸ਼ਨਾ ਦੀ ਅਗ ਬੁਝੇ ਬਿਨਾਂ ਸ਼ਾਂਤੀ ਹੋਣੀ ਨਹੀਂ ਠੰਡ ਪੈਣੀ ਹੋਣੀ ਸੰਤੈ ਸੰਗ ਬਸਿਆ ਜੇ ਤਿਰਕੁਟੀ ਛੱਡ ਕੇ ਹਿਰਦੇ 'ਚ ਬਸ ਗਿਆ ਨਾ ਇਹ ਜਦ ਗਿਆਨ ਨੂੰ ਛੱਡ ਦਿੰਦਾ ਫਿਰ ਬੇਪਰਵਾਹੀ ਲਾਪਰਵਾਹੀ ਕਰ ਦਿੰਦਾ ਫਿਰ ਚਿੜੀਆਂ ਦੀ ਪਰਵਾਹ ਨਹੀਂ ਕਰਦਾ ਸੌਂ ਜਾਂਦਾ ਫਿਰ ਚਿੜੀ ਆਉਂਦੀ ਨਹੀਂ ਕੋਈ ਨਾ ਸੌਂ ਜਾਂਦਾ ਫਿਰ ਚਿੜੀ ਕਾਸ ਨੂੰ ਇਹਨੂੰ ਪਤਾ ਜਿਹੜਾ ਚਿੜੀਆਂ ਦੇ ਭਾਗ ਦੇ ਚਿੜੀਆਂ ਦੇ ਖਾ ਜਾਣੇ ਸਾਡੇ ਭਾਗ ਦੇ ਕਿਤੇ ਨਹੀਂ ਜਾਂਦਾ ਕਿਉਂ ਐਵੇਂ ਨੀਂਦ ਖਰਾਬ ਕਰਨੀ ਹੈ ਜਿਹੜਾ ਚਿੜੀਆਂ ਦਾ ਉਹਨਾਂ ਨੇ ਖਾ ਜਾਣਾ ਜਿਹੜਾ ਸਾਡਾ ਕਿਤੇ ਜਾਣਾ ਨਹੀਂ ਖਾ ਲੈਣ ਦੋ ਹਾਇ ਖਲਾਬ ਕਰਦਾ ਵੀ ਤਾਂ ਖਾਇਆ ਜਾਣਾ ਉਹਨਾਂ ਨੇ ਇਹ ਸਵਾਦ ਨਹੀਂ ਮਿਲਣਾ ਇਹ ਹੋਣਾ ਹੀ ਹਾਇ ਖਲਾਬ ਛੱਡ ਦਿੰਦਾ ਉਹ ਦੂਆ ਹੈ ਖਲਾਬ ਵੀ ਕਰੀ ਜਾਂਦਾ ਨੇ ਖਾ ਵੀ ਉਹਨਾਂ ਜਾਂਦੀਆਂ ਜਿਹੜੀਆਂ ਪੱਲੇ ਵੀ ਉਹਨਾਂ ਕੇ ਪੈਂਦਾ ਜਿੰਨਾ ਸੋਚਿਆ ਹੁੰਦਾ ਕਈ ਵਾਰ ਉਹ ਤੋਂ ਵੀ ਦਰ ਥੋੜਾ ਪੈਂਦਾ ਹੋਰ ਕਈ ਨੁਕਸਾਨ ਨੇ ਕਈ ਕਿਸਮ ਦੇ ਨੁਕਸਾਨ ਨੇ ਕਈ ਵਾਰ ਸੋਚੇ ਤੋਂ ਜ਼ਿਆਦਾ ਅਸੀਂ ਸੋਚਦੇ ਆ ਵੀ ਇੱਥੇ ਤਾਂ ਹੈ ਨਹੀਂ ਕੁਝ ਜ਼ਿਆਦਾ ਮਿਲ ਜਾਂਦਾ ਸੋਚੇ ਤਾਂ ਜ਼ਿਆਦਾ ਕਈ ਵਾਰ ਕਣਕਾਂ ਝਾੜ ਫਸਲਾਂ ਦੇ ਜਾਂਦੀਆਂ ਨੇ ਕਈ ਵਾਰ ਦੇਖਣ ਨੂੰ ਤਕੜੀਆਂ ਲੱਗਦੀਆਂ ਨੇ ਝਾੜ ਥੋੜਾ ਹੁੰਦਾ ਕਿਉਂਕਿ ਉਹ ਫਿਰ ਕਿੱਥੇ ਕਿੱਥੋਂ ਆ ਗਿਆ ਕਿੱਥੇ ਗਿਆ ਸਾਡੇ ਅੰਦਾਜ਼ੇ ਮੁਤਾਬਕ ਤਾਂ ਕੁਝ ਨਹੀਂ ਹੁੰਦਾ ਕਹਿੰਦੇ ਵੀ ਅੱਜ ਕੀ ਝਾੜ ਘਟਾ ਕਿਹਨੇ ਘਟਾਤਾ ਕਿਹਨੇ ਵਧਾਤਾ ਨਾ ਲੋਰਿਓ ਨੇ ਘਟਾਇਆ ਵਧਾਇਆ ਨਾ ਉਹ ਪਾਣੀ ਨੇ ਘਟਾਇਆ ਵਧਾਇਆ ਨਾ ਦਵਾਈਆਂ ਦੇ ਛਿੜਕਾਅ ਨੇ ਘਟਾਇਆ ਵਧਾਇਆ ਨਾ ਜਿਹੜੀ ਸਾਨੂੰ ਫਸਲ ਦਾ ਕੱਦ ਕਾੜ ਨਹੀਂ ਦਿੰਦਾ ਉਹਨੇ ਘਟਾਇਆ ਵਧਾਇਆ ਘਟਾਉਣ ਵਧਾਉਣ ਵਾਲਾ ਕੌਣ ਹੈ ਉਹਦੀ ਸਮਝੇ ਨਹੀਂ ਆਈ ਦੇਖਣ ਨੂੰ ਠੀਕ ਲੱਗਦੀ ਹੈ ਫਸਲ ਪਰ ਮਿਲਿਆ ਉਹੀ ਜੋ ਨੇ ਦਿੱਤਾ ਠਾੜ ਪਰੀ ਸੰਤਾਂ ਸੰਗੀ ਵਸਿਆ ਜਾਂ ਸੰਤ ਸੰਗ ਵਸ ਗਿਆ ਨਾ ਵੀ ਜਿਹੜਾ ਆਪਣਾ ਕਿਤੇ ਨਹੀਂ ਜਾਣਾ ਇਹ ਫਿਕਰ ਛੱਡਤਾ ਫਿਰ ਕਹਿੰਦੇ ਸ਼ਾਂਤੀ ਹੋ ਇਹ ਕੁਝ ਨਹੀਂ ਹੁੰਦਾ ਖਾ ਲੈਣ ਦੋ ਇਹਨਾਂ ਦੇ ਕਿਹੜਾ ਹਰ ਚੱਲਦੇ ਨੇ ਚਿੜੀਆਂ ਦੇ ਇਹਨਾਂ ਨੇ ਵਿੱਚੋਂ ਖਾਣਾ ਇੱਥੋਂ ਖਾਣਾ ਇਹਨਾਂ ਦਾ ਕਰ ਇਹਨਾਂ ਦਾ ਵੀ ਵਿਚੇ ਦਿੱਤਾ ਹੋਇਆ ਸਾਰੇ ਜਾਨਵਰਾਂ ਨੂੰ ਦਿੱਤਾ ਇਹ ਵੀ ਉਹਦੇ ਪੈਦਾ ਕੀਤੇ ਨੇ ਜੇ ਮੀਂਹ ਨਾ ਪੈਂਦਾ ਫਿਰ ਕਿੱਥੋਂ ਜਾਂਦੀ ਫਸਲ ਮੀਂਹ ਉਸੇ ਨੇ ਪਾਇਆ ਇਹਨਾਂ ਦੇ ਹਿੱਸੇ ਦਾ ਵੀ ਪਾਇਆ ਅੱਗੇ ਲੋਕਾਂ ਦੀ ਸੋਚ ਇਹ ਜੀ ਹੁੰਦੀ ਸੀ ਹੁਣ ਜ਼ਿਆਦਾ ਸਿਆਣੇ ਹੋ ਗਏ ਸਪਰੇਆ ਕਰਨ ਲੱਗੇ ਹੁਣ ਮੌਤ ਨੇੜੇ ਆ ਗਈ ਸਪਰੇਆ ਨੇ ਲੈਂਦੀ ਨਾ ਮੌਤ ਦਾ ਨੇੜੇ ਆਉਂਦੀ ਹੈ ਮੌਤ ਕੀ ਹੈ ਜਮਨ ਦਾ ਵੀ ਹੁਕਮ ਹੈ ਹੁਕਮ ਵਿਰੋਧ ਖੜਾ ਹੋ ਜਾਂਦਾ ਹੈ ਮੌਤ ਦਾ ਮਤਲਬ ਹੈ ਜਦ ਹੁਕਮ ਦੇ ਵਿਰੋਧ ਖੜਾ ਹੋਣਾ ਹੁਕਮ ਦੇ ਵਿਰੋਧ ਖੜਾ ਹੋਏ ਬਹੁਤ ਹੋਰ ਕੋਈ ਚੀਜ਼ ਨਹੀਂ ਜਿੰਨਾ ਆਦਮੀ ਬਾਣੇ ਦੀ ਬਖਾਲਤ ਕਰਦਾ ਉਹਨਾਂ ਬਾਣਾ ਇਹਦੇ ਖਿਲਾਫ ਖੜਾ ਹੋ ਜਾਂਦਾ ਜਦ ਇਹਨੂੰ ਸਾਫ ਕਾਰ ਰੂਪ ਦੇ ਖੜਾ ਜਾਂਦਾ ਨਾ ਬਾਣਾ ਫੇਰ ਡਰ ਜਾਂਦਾ ਹੁਣ ਡਰੀ ਹੋਈ ਹੈ ਦੁਨੀਆ ਹੁਣ ਡਰੀ ਹੋਈ ਹੈ ਦੁਨੀਆ ਭੈ ਹੋਈ ਹੋਈ ਹੈ ਪਾਣੀ ਪੀਣ ਵਾਲਾ ਨਹੀਂ ਰਿਹਾ ਹਵਾ ਸਾਹ ਲੈਣ ਵਾਲੀ ਨਹੀਂ ਰਹੀ ਫਲ ਫਰੂਟ ਸਬਜ਼ੀ ਕੋਈ ਖਾਣ ਵਾਲੀ ਨਹੀਂ ਰਹੀ ਕਾਤੇ ਕਿਉਂ ਨਹੀਂ ਰਹੀ ਗਲਤੀ ਕਿਹਦੀ ਹੈ ਗਲਤੀ ਕਿਹਦੀ ਹੈ ਭਾਣੇ ਦਾ ਵਿਰੋਧ ਕਰਨ ਦੀ ਗਲਤੀ ਹੈ ਵਿਦਵਾਨਾਂ ਦੀ ਭਾਣੇ ਦਾ ਵਿਰੋਧ ਕਰਨਾ ਸਿਖਾਇਆ ਇਹਨਾਂ ਨੇ ਜਿੰਨੇ ਵਿਦਵਾਨ ਨੇ ਸਾਇੰਸਦਾਨ ਨੇ ਦੁਨਿਆਵੀ ਸੋਚ ਹੈ ਭਾਣੇ ਦਾ ਵਿਰੋਧ ਕਰਦੇ ਸਵਾ ਕੁਝ ਨਹੀਂ ਕਰਦੇ ਐਸ ਗੱਲ ਦਾ ਇਲਾਜ ਐ ਕਰ ਲੋ ਤੁਸੀਂ ਹੋਰ ਛੱਡੋ ਮੌਤਦਾਰ ਭੁੱਖ ਦਾ ਇਲਾਜ ਕਰ ਲੋ ਲੋੜ ਨਹੀਂ ਬਾਕੀ ਚੀਜ਼ ਦੀ ਭੁੱਖ ਦਾ ਇਲਾਜ ਕਰ ਲੋ ਆਦਮੀ ਨੂੰ ਭੁੱਖ ਨਾ ਲੱਗੇ ਆਦਮੀ ਮਰੇ ਨਾ ਦੋ ਚੀਜ਼ਾਂ ਦਾ ਇਲਾਜ ਕਰ ਲੋ ਪੈ ਖਤਮ ਹੈ ਭੁੱਖ ਜਦ ਮਰਨਾ ਨਹੀਂ ਪੈ ਖਤਮ ਇਹ ਇਹ ਭੁੱਖ ਖਾਤਰ ਨੂੰ ਤੁਰਨਾ ਫਿਰਨਾ ਪੈਂਦਾ ਇਹ ਨਹੀਂ ਹੋ ਸਕਦਾ ਦੋ ਚੀਜ਼ਾਂ ਦਾ ਇਲਾਜ ਨਹੀਂ ਹੋ ਸਕਦਾ ਮਰ ਜਬੜਤਾ ਗਿਆ ਜਿਉਂ ਜਿਉਂ ਦਬਾ ਕੀ ਜਿੰਨਾ ਜਿੰਨਾ ਇਹ ਕਰਦੇ ਗਏ ਨਾ ਇਲਾਜ ਬਿਮਾਰੀਆਂ ਦੇ ਉਹਨੀਆਂ ਬਿਮਾਰੀਆਂ ਜਟਲ ਹੁੰਦੀਆਂ ਚਲੀ ਜਾਂਦੀਆਂ ਔਰ ਜਟਲ ਹੁੰਦੀਆਂ ਜਾ ਰਹੀਆਂ ਨੇ ਉਹਨੀਆਂ ਬਿਮਾਰੀਆਂ ਖਤਰਨਾਕ ਬਿਮਾਰੀਆਂ ਜਟਲ ਬਿਮਾਰੀਆਂ ਉਹਨੀਆਂ ਹੋਰ ਪੈਦਾ ਹੋ ਰਹੀਆਂ ਨੇ ਜਿੰਨਾ ਜਟਲ ਬਿਮਾਰੀਆਂ ਦਾ ਇਲਾਜ ਕਰ ਰਹੇ ਉਹ ਤਾਂ ਕਰਤਾ ਸਭ ਕੁਝ ਹੈ ਆ ਬਿਮਾਰੀਆਂ ਵੀ ਉਹਦੇ ਕਰ ਰਹੇ ਸਭ ਕੁਝ ਹੈ ਜੇ ਜੇ ਸੁੱਖ ਨੇ ਤਾਂ ਦੁੱਖ ਵੀ ਉਹਦੇ ਕਰ ਉਹਦੇ ਕਰ ਸਭ ਕੁਝ ਜਿਹੜਾ ਬਿੰਗਾ ਚੱਲਦਾ ਉਹ ਬਿੰਗਾ ਚੱਲਣ ਦੇ ਵਿੱਚ ਵੀ ਉਹਦੇ ਸਭ ਕੁਝ ਉਹਦੇ ਨਾਲ ਜਿਹੜਾ ਸਿੱਧਾ ਚੱਲਦਾ ਉਹਦੇ ਖਾਤਰ ਵੀ ਸਭ ਕੁਝ ਸਿੱਧਾ ਚੱਲਣ ਵਾਲੇ ਵਾਸਤੇ ਸੁਖ ਬੇਅੰਤ ਨੇ ਡਿੰਗਾ ਚੱਲਣ ਵਾਲੇ ਵਾਸਤੇ ਦੁੱਖ ਵੀ ਅੰਤ ਨੇ ਨਵੇਂ ਤੋਂ ਨਵੇਂ ਨੇ ਘਾਟਾ ਕਿਸੇ ਦੁੱਖ ਦਾ ਨਹੀਂ ਉਹਦੇ ਕੋਲ ਭੱਜ ਕੇ ਦੇਖ ਲੋ ਭੱਜੇ ਹੋਏ ਇਹਨਾਂ ਨੂੰ ਪਤਾ ਲੱਗ ਜੂਗਾ ਕਿੰਨਾ ਕਦਮ ਨਾਮ ਦਾ ਟੁੱਟਣ ਵਾਲਾ ਇਹਨਾਂ ਦਾ ਤਾਂ ਉਹਦਾ ਜੇ ਸ਼ੁਰੂ ਹੋਇਆ ਉੱਥੇ ਤਾਂ ਕੰਮ ਉੱਥੇ ਤਾਂ ਕੰਮ ਸ਼ੁਰੂ ਹੋਇਆ ਵੀ ਇਹਨਾਂ ਨੂੰ ਦਿਖਾ ਦਈਏ ਤਜਰਬਾ ਉਹਨਾਂ ਨੇ ਸਲਾਹ ਕੀਤੀ ਆ ਵੀ ਇਹਨਾਂ ਨੂੰ ਇਹਨਾਂ ਦਾ ਭਲੇਖਾ ਕੱਢ ਦਈਏ ਸਾਇੰਸਦਾਨਾਂ ਦਾ ਡਾਕਟਰਾਂ ਦਾ ਸਾਰਿਆਂ ਦਾ ਬੜੀ ਅਕਲ ਵਾਲਿਆਂ ਦਾ ਭਲੇਖਾ ਕੱਢ ਦਈਏ ਇਹ ਪਹਿਲਾਂ ਹੀ ਕੰਮ ਲੱਗ ਗਏ ਜੋ ਕੁਝ ਉਹਨੇ ਕੀਤਾ ਸੀ ਠੀਕ ਕੀਤਾ ਸੀ ਇੰਨੀ ਦਖਲ ਅੰਦਾਜ਼ੀ ਨਹੀਂ ਸੀ ਕਰਨ ਦੀ ਲੋੜ ਜਿੰਨੀ ਕਰੀ ਜਾਂਦੇ ਨੇ ਕੁਦਰਤ ਦੇ ਵਿੱਚ ਕੁਦਰਤ ਦੇ ਅਨਸਾਰ ਚੱਲੀ ਤਾਂ ਹੁੰਦਾ ਹੈ ਕੁਦਰਤ ਦਾ ਵਿਰੋਧ ਨਹੀਂ ਕਰੀਦਾ ਹੁੰਦਾ ਵਿਰੋਧ ਕਰੋਗੇ ਆਹੀ ਮਿਲੂ ਜੋ ਮਿਲ ਰਿਹਾ ਹੁਣ ਥੋੜੀ ਥੋੜੀ ਸਮਝ ਆਉਣ ਲੱਗੀ ਹੈ ਨਾ ਕੁਦਰਤ ਦਾ ਵਿਰੋਧ ਕਰਨਾ ਬੜਾ ਹੀ ਖਤਰਨਾਕ ਨੁਕਸਾਨ ਦੇਗਾ ਸਾਡੇ ਵਾਸਤੇ ਕੁਦਰਤ ਨੇ ਕੁਝ ਮਾੜਾ ਨਹੀਂ ਬਣਾਇਆ ਸਾਡੇ ਵਾਸਤੇ ਕਿਸੇ ਵਾਸਤੇ ਵੀ ਕੁਝ ਮਾੜਾ ਨਹੀਂ ਬਣਾਇਆ ਉਹ ਜਿਹੜਾ ਸਾਨੂੰ ਮਾੜਾ ਲੱਗਦਾ ਉਹ ਵੀ ਭਲੇਖਾ ਸਾਡਾ ਠਾਲ ਪਰੇ ਸੰਤੈ ਸੰਗੀ ਬਸਿਆ ਅੰਮ੍ਰਿਤ ਨਾਮ ਤਹਾ ਜੀ ਰਸਿਆ ਠਾੜ ਬੜੀ ਸੰਤਨ ਸੰਗ ਬਸਿਆ ਸੰਤ ਹੈ ਸੰਗ ਬਸਿਆ ਜਦੋਂ ਸੰਤ ਦੇ ਸੰਗ ਆਪਣੇ ਮੂਲ ਦੇ ਨਾਲ ਬਸ ਕੇ ਜੁੜ ਗਿਆ ਜਾ ਕੇ ਅੰਮ੍ਰਿਤ ਨਾਮ ਤਹਾ ਜੀ ਰਸਿਆ ਉਥੋਂ ਅੰਮ੍ਰਿਤ ਨਾਮ ਮਿਲੇ ਦਾ ਨਾਮ ਕੀ ਰਾਸ ਸੀ ਉਹ ਸੰਤ ਦਾ ਸੀ ਸੰਤ ਜੁੜਿਆ ਸੀ ਪਿੱਛੇ ਉਹਦੇ ਕੋਲ ਆਪਣਾ ਰਾਸ ਕੋਈ ਨਹੀਂ ਹੈ ਉਹਦੇ ਨਾਲ ਜੁੜ ਦੇਖੋ ਨਾ ਮੂਲ ਜਿਹੜਾ ਹੁੰਦਾ ਮੂਲ ਰਾਸ ਕਿੱਥੋਂ ਲੈਂਦਾ ਵੀ ਧਰਤੀ ਤੋਂ ਲੈਂਦਾ ਰਾਸ ਜਿਹਦੇ ਆਸਰੇ ਖੜਾ ਜਿਹਦੇ ਵਿੱਚੋਂ ਪੈਦਾ ਹੋਇਆ ਉਹ ਤੋਂ ਹੀ ਲੈਂਦਾ ਰਾਸ ਉਹ ਮੂਲ ਕਿੱਥੋਂ ਪੈਦਾ ਹੋਇਆ ਮੂਲ ਹੁਕਮ ਚੋਂ ਪੈਦਾ ਹੋਇਆ ਹੁਕਮ ਨੇ ਪੈਦਾ ਕੀਤਾ ਨਾ ਉਹ ਹੁਕਮ ਤੋਂ ਰਸ ਲੈ ਰਿਹਾ ਇਹ ਮੂਲ ਚੋਂ ਰਸ ਲੈ ਰਿਹਾ ਉਹ ਆਪਣੀ ਜ਼ਮੀਨ ਤੋਂ ਰਸ ਲੈ ਰਿਹਾ ਤਾਂ ਨਹੀਂ ਉਹ ਮੂਲ ਦੇ ਵਿੱਚੋਂ ਰਸ ਲੈ ਰਹੀ ਇਹ ਸੰਤ ਤੋਂ ਰਸ ਲੈ ਰਿਹਾ ਸੰਤ ਸ਼ਬਦ ਤੋਂ ਰਸ ਲੈ ਰਿਹਾ ਇਸ ਕਰਕੇ ਸੰਤ ਕਹਿੰਦਾ ਮੈਂ ਕਹਿਆ ਸਭ ਹੁਕਮ ਹੋਈ ਮੇਰਾ ਕੋਈ ਨਹੀਂ ਰਸ ਮੈਂ ਤਾਂ ਹੁਕਮ ਜੋ ਹੈ ਉਹੀ ਤੈਨੂੰ ਦੇਤਾ ਗਾ ਉਹਦਾ ਪਾਸ ਹੋਣੇ ਕਰਦਾ ਰਸ ਮੂਲ ਮੂਲ ਰਸ ਬਣਾਉਂਦਾ ਥੋੜੀ ਹੈ ਮੂਲ ਨਾਲ ਕਿੱਥੇ ਬਣਾਉਂਦਾ ਮੂਲ ਦਾ ਪਾਸ ਹੋਣ ਕਰਦਾ ਰਸ ਜਿਹੜਾ ਥੱਲੇ ਜ਼ਮੀਨ ਜੋ ਮਿਲਦਾ ਉਹੀ ਪਾਸ ਹੋਣ ਕਰਦਾ ਆਪ ਵੀ ਉਸੇ ਰਸ ਨਾਲ ਜਿੰਦਾ ਹੈ ਉਹ ਆਪ ਉਸੇ ਰਸ ਨਾਲ ਜਿੰਦਾ ਮੂਲ ਮੂਲ ਕਿਉਂ ਨਹੀਂ ਮਰਦਾ ਜਿੰਦਾ ਹਰ ਵਕਤ ਕਿਉਂ ਹੈ ਸਤਗੁਰ ਕਿਉਂ ਨਹੀਂ ਮਰਦਾ ਸਤਗੁਰ ਮੇਰਾ ਸਦਾ ਸਦਾ ਨਾਮ ਹੋਵੇ ਕਿਉਂ ਉਹਨੇ ਮੂਲ ਵਾਲਾ ਛੱਡਿਆ ਨਹੀਂ ਉਹਨੇ ਆਪਣੇ ਮੂਲ ਵਾਲਾ ਰਸ ਨਹੀਂ ਇਹਨੇ ਆਪਣੇ ਮੂਲ ਵਾਲਾ ਰੱਖਣ ਤਾਂ ਮਾਇਆ ਮਰਦਾ ਹੈ ਵੀ ਇਹ ਮਾਇਆ ਦੇ ਨਸ਼ੇ 'ਚ ਸੌਰ ਜਾਗ ਜਾਂਦਾ ਜਾਗ ਇਹਨੂੰ ਨੀਂਦ ਆਉਣ ਲੱਗੀ ਇਹ ਨੀਂਦ ਆ ਜਾਂਦੀ ਹੈ ਇਹਨੂੰ ਨੀਂਦ ਆ ਜਾਂਦੀ ਹੈ ਵਿਕ ਕਰਕੇ ਮਾਇਆ ਕਰਕੇ ਨਸ਼ੇ ਕਰਕੇ ਇਹ ਰਾਸ ਇਹਦਾ ਰਾਸ ਬਦਲ ਗਿਆ ਰਸ ਬਦਲੇ ਕਰਕੇ ਸੰਦਾ ਜਾਗਦਾ ਹੈ ਉਹ ਜਾਗਦਾ ਉਹ ਰਸ ਨੂੰ ਬਦਲੇ ਨਹੀਂ ਉਹ ਜਿਹੜਾ ਨਹੀਂ ਬਦਲਿਆ ਰਸ ਉਹ ਰਸ ਇਹਦਾ ਸੱਚੋ ਰਸ ਹੈ ਦੋਹਾਂ ਦਾ ਇੱਕੋ ਰਸ ਹੈ ਕੋਈ ਮੂਲ ਦਾ ਡਾਣੀ ਦਾ ਇੱਕੋ ਰਸ ਹੈ ਮੂਲ ਨੇ ਰਸ ਦੇਣਾ ਡਾਣੀ ਨੂੰ ਤਾਂ ਫੜ ਲੱਗਣਾ ਫੜ ਮੂਲ ਨੂੰ ਨਹੀਂ ਲੱਗਦਾ ਹੁੰਦਾ ਫੜ ਡਾਣੀ ਨੂੰ ਲੱਗਦਾ ਹੁੰਦਾ ਫੜ ਡਾਣੀ ਨੂੰ ਲੱਗਦਾ ਮੂਲ ਨੂੰ ਫੜ ਕਿੱਥੇ ਲੱਗਦਾ ਮੂਲ ਤਾਂ ਮੂਲ ਹੈ ਜਦ ਤਾਂ ਜੜੇ ਹੈ ਫੜ ਜਾਣੀ ਫੜ ਇਸੇ ਨੂੰ ਲੱਗਣਾ ਮਸਲ ਨਜ਼ਰ ਮੂਲ ਨੂੰ ਫੜ ਨਹੀਂ ਲੱਗਦਾ ਹਰਾ ਜ਼ਰੂਰ ਰਹਿੰਦਾ ਹਰਾ ਰਹਿੰਦਾ ਫੜ ਨਹੀਂ ਲੱਗਦਾ ਫੜ ਇਸੇ ਨੂੰ ਲੱਗਦਾ ਗਿਆਨ ਫੜੇ ਲੱਗਣਾ ਹੈ ਠਾਕੁਰ ਆਪਣੇ ਜੋ ਜਨ ਭਾਇਆ ਨਾਨਕ ਪੂਆ ਕਾ ਮਨ ਸੀਤਲਾਇਆ ਜਿਹੜਾ ਜਨ ਆਪਣੇ ਠਾਕਰ ਨੂੰ ਭਾਜਵੇ ਦੇਖੋ ਜਿਹੜਾ ਸਿੱਖ ਆਪਣੇ ਸਤਗੁਰ ਨੂੰ ਸਤਗੁਰ ਸਭ ਦੇ ਅੰਦਰ ਸਤਗੁਰ ਅੰਦਰ ਸਤਗੁਰ ਤੇ ਖਾਲੀ ਕੋਈ ਨਹੀਂ ਆਪਣੇ ਸਤਗੁਰ ਨੂੰ ਭਾਜਵੇ ਬਹੁਗਾ ਦੇ ਰੋਦਾ ਉਹਦੇ ਹੁਕਮ ਆਪਣੇ ਠਾਕਰ ਨੂੰ ਜਿਹੜਾ ਭਾਜਵੇ ਜਨ ਜਿਹਨੂੰ ਠਾਕਰ ਪਾਸ ਕਰ ਦਵੇ ਵੀ ਹਾਂ ਠੀਕ ਹੈ ਨਾਨਕ ਉਹਾਂ ਦਾ ਮਨ ਸੀਤਲਾਇਆ ਉਹਦਾ ਮਨ ਸੀਤਲਾਇਆ ਜਿੰਨੀ ਸ਼ਾਂਤੀ ਠਾਕੁਰ ਦੇ ਵਿੱਚ ਹੈ ਸੀਤਲਤਾ ਉਨੀ ਉਹਨੂੰ ਮਿਲ ਜਾਂਦੀ ਇਹਦਾ ਮਤਲਬ ਹੈ ਆਪਣੇ ਆਪ ਪਾਸ ਨਹੀਂ ਹੋਇਆ ਪਾਸ ਕਿਨੇ ਕੀਤਾ ਪਾਸ ਸਤਗੁਰ ਨੇ ਕੀਤਾ ਆਪਣੇ ਨਾਲ ਜੋੜ ਕੇ ਉਹਨੇ ਇਹਨੂੰ ਦਿੱਤੀ ਹੈ ਸੰਗਤ ਜਿੰਨਾ ਚਿਰ ਉਹ ਅੰਦਰੋਂ ਜੋੜਦਾ ਨਹੀਂ ਮਿਲਦਾ ਨਹੀਂ ਇਹਦੇ ਨਾਲ ਮਿਲਦਾ ਇਹ ਮਿਲਦਾ ਉਹ ਨਹੀਂ ਮਿਲਦਾ ਇਹ ਮਿਲਦਾ ਬੇਈਮਾਨੀ ਰੱਖ ਕੇ ਉਹਨੂੰ ਇਹ ਪਤਾ ਘਟ ਕਰਕੇ ਅੰਦਰ ਕੀ ਜਾਣ ਇਹ ਅੰਦਰ ਬਲ ਰੱਖ ਕੇ ਮਿਲਦਾ ਹੈ ਬਲ ਰੱਖ ਕੇ ਉਹ ਨਹੀਂ ਮਿਲਦਾ ਜੇ ਬਲ ਕੱਢ ਕੇ ਮਿਲਦਾ ਨਾ ਫਿਰ ਗਾਜ ਹੋ ਕੇ ਮਿਲਦਾ ਮਨ ਮੇਰਾ ਗਾਜ ਗਾਜ ਕੋਟੇ ਬਿਨਾ ਹੁੰਦਾ ਨਹੀਂ ਐ ਨਾ ਜਿੱਥੇ ਬਾਲ ਹੁੰਦਾ ਉੱਥੇ ਜੋੜ ਤਾਂ ਮਾਰਨੀ ਪੈਂਦੀ ਹੈ ਨਾ ਬਾਲ ਜੋੜ ਬਿਨਾ ਨਹੀਂ ਬਿਨਾ ਬਾਲ ਤਾਂ ਨਿਕਲਣ ਨਹੀਂ ਦੇ ਬਿਨਾ ਬਾਣੀ ਜੋੜ ਮਾਰਦੀ ਹੈ ਬਾਲ ਕੱਢਣ ਵਾਸਤੇ ਸਮਝੇ ਮਨ ਦੇ ਬਾਲ ਕੱਢਣ ਵਾਸਤੇ ਜੋੜ ਮਾਰਦੀ ਹੈ ਗਾਜੇ ਬੰਗਾ ਹੋਵੇ ਪੂਰਾ ਨਹੀਂ ਨਾਪਦਾ ਹੁੰਦਾ ਪੂਰਾ ਨਾਪੂਗਾ ਜ਼ਕੂਰਾ ਦੀ ਨਾਫਰਮਾਨ ਪੂਰਾ ਨਾਤੇ ਦੋੜੀ ਪੂਰੀ ਮਾਪੇ ਨਹੀਂ ਕਿਉਂ ਨਹੀਂ ਨਾਪਦਾ ਬਾਣ ਲੈਣਾ ਵਿੱਚ ਹੂੰ